ਤਉ ਪ੍ਰਸਾਦ ਤੋਟਿਕ ਛੰਦ ਜੈ ਜੰਪਹੁ ਜੁਗਣ ਜੂ ਜੋੰਗ ਪੈ ਕੰਪਹੁ ਮੇਰ ਪੈ ਆਲ ਭਉ ਤਪ ਤਾਪਸ ਸਰਬ ਜਲੇ ਥਲੰਗ ਤਨ ਉਚਰਤ ਇੰਦਰ ਕੁਮੇਰ ਬਲੰਗ ਅਨਖੇ ਸਰੂਪ ਭੇਦ ਭਿਅੰਗ ਅਨਖੰਡ ਅਭੂਤ ਛੇਦ ਅਛੰਗ ਅਨਕਾਲ ਅਪਾਲ ਦਿਆਲ ਅਸੁੰਜੇ ਠਟੀਆਂ ਮੇਰ ਆਕਾਸ ਭੰਗ ਅਨਖੰਡ ਅਮੰਡ ਪ੍ਰਚੰਡ ਨਰੰਗ ਜੇ ਰਚੀਆਂ ਦੇਵ ਦੇਵਰੰ ਸਭ ਕੀਨੀ ਦੀਨ ਜਮੀਨ ਜਮਾ ਜਿਹ ਰਚੀਆਂ ਸਰਬ ਮਕੀਨ ਮਕਾਂ ਜੇ ਰਾਗ ਨਾ ਰੂਪ ਨਾ ਰੇਖ ਰੁਖੰ ਜੇ ਤਾਪ ਨਾ ਸਾਪ ਨਾ ਸੋਖ ਸੁਖੰ ਜੇ ਰੋਗ ਨਾ ਸੋਗ ਨਾ ਭੂਪ ਭਯੰ ਜੇ ਖੇਦ ਨਾ ਭੇਦ ਨਾ ਛੇਦ ਛਯੰ ਜੇ ਜਾਤ ਨਾ ਪਾਤ ਨਾ ਮਾਤ ਪਿਤੰ ਜੇ ਰਚੀਆਂ ਛਤਰੀ ਛਤਰ ਛਿਤੰ ਜੇ ਰਾਗ ਨਾ ਰੇਖ ਨਾ ਰੋਗ ਭਣੰ ਜੇ ਦ્વੈਖ ਨਾ ਦਾਗ ਨਾ ਦੋਖ ਕਣੰ ਜਿਹ ਅੰਡਾ ਤੇ ਬ੍ਰਹਮੰਡ ਰਚਿਓ ਦਸ ਚਾਰ ਕਰੀ ਨਵ ਖੰਡ ਸਚਿਓ ਰਾਜ ਤਾਮਸ ਤੇਜ ਤੇਜ ਕੀਓ ਅਨਭਉ ਪਦ ਆਪ ਪ੍ਰਚੰਡ ਲਿਓ ਸ੍ਰੀ ਸਿੰਧਰ ਬਿੰਧ ਨਿਗਿੰਦ ਨਗੰ ਸ੍ਰੀ ਜਾਛ ਕੰਧਰਾਪ ਫਨਿੰਦ ਭੁਜੰ ਰਾਜ ਦੇਵਾ ਦੇਵ ਪੇਵ ਨਰੰਗ ਨਰਪਾਲ ਨਰਪਾਲ ਕਰਾਲ ਤ੍ਰਿਗੰ ਕਈ ਕੀਟ ਪਤੰਗ ਭੁਜੰਗ ਨਰੰਗ ਰਾਜ ਅੰਡਜ ਸੇਤਜ ਉਤ ਭੁਜੰ ਕੀਏ ਦੇਵ ਦੇਵ ਸਰਾਦ ਪਿਤੰ ਅਨਖੰਡ ਪ੍ਰਤਾਪ ਪ੍ਰਚੰਡ ਗਤੰ ਪ੍ਰਭ ਜਾਤ ਨਾ ਪਾਤ ਨਾ ਜੋਤ ਜਤੰ ਜਿਹ ਤਾਤ ਨਾ ਮਾਤ ਨਾ ਪ੍ਰਾਤ ਸੁਤੰ ਜਿਹ ਰੋਗ ਨਾ ਸੋਗ ਨਾ ਭੋਗ ਭੰਗ ਜੇ ਜੰਪਹਿ ਕਿੰਨਰ ਜਛ ਜਵੰ ਨਰ ਨਾਰ ਨਪੁੰਸਕ ਜਾਹੇ ਕੀਏ ਗਣ ਕਿੰਨਰ ਜਛ ਭੁਜੰਗ ਦੀਏ ਗਜ ਬਾਜ ਰਥਾਦਿਕ ਪਾਤ ਗਣੰ ਪਾ ਭੂਤ ਭਵੇਖ ਭਵਾਨ ਤਵੰ ਜਿਹ ਅੰਡਜ ਸੇ ਤਜ ਜੇ ਰਜੰ ਰਜ ਭੂਮ ਆਕਾਸ ਪਤਾਲ ਜਲੰ ਰਜ ਪਾਵਕ ਪੌਣ ਪ੍ਰਚੰਡ ਬਲੀ ਬਨ ਜਾਸ ਕੀਓ ਫਲ ਫੂਲ ਕਲੀ ਭੂ ਮੇਰੇ ਆਕਾਸ ਨਿਵਾਸ ਛਿਤੰ ਰਤ ਰੋਜ ਇਕਾਦਸ ਚੰਦਰ ਬ੍ਰਤੰ ਦੁੱਧ ਚੰਦ ਦਨੀਸਾ ਦੀਪ ਦਈ ਜੇ ਪਾਵਕ ਪੌਣ ਪ੍ਰਚੰਡ ਮਈ ਜੇ ਖੰਡ ਅਖੰਡ ਪ੍ਰਚੰਡ ਕੀਏ ਜੇ ਛਤਰ ਉਪਾਇ ਛਿਪਾਇ ਦੀਏ ਜੇ ਲੋਕ ਦਾ ਚਾਰ ਰਚੇ ਗਣ ਗੰਧਰਵ ਦੇਵ ਦੇਵ ਸਚੇ ਅਨਤੂਤ ਅਭੂਤ ਅਛੂਤ ਮਤੰ ਅਨਗਾਦ ਅਵਿਆਦ ਅਨਾਦ ਗਤੰ ਅਨਖੇਦ ਭੇਦ ਛੇਦ ਨਰੰਗ ਜੇ ਚਾਰ ਚਤਰ ਦਿਸ ਚੱਕਰ ਫਿਰੰ ਜੇ ਰਾਗ ਨਾ ਰੰਗ ਨਾ ਰੇਖ ਰੁਗੰ ਜੇ ਸੋਗ ਨਾ ਭੋਗ ਨਾ ਜੋਗ ਜੁਗੰ ਹੂ ਪੰਜਨ ਗੰਜਨ ਆਸਰੰ ਜੇ ਬੰਦਤ ਦੇਵ ਦੇਵ ਨਰੰ ਗਣ ਕਿੰਨਰ ਜਛ ਭੁਜੰਗ ਰਚੇ ਮਣਿ ਮਾਨਕ ਮੋਤੀ ਲਾਲ ਸੁਚੇ ਅਨ ਭੰਜ ਪ੍ਰਭਾ ਅਨ ਗੰਜ ਬ੍ਰਿਤੰਗ ਜੇ ਭਾਰ ਨਾ ਪਾਵਤ ਪੂਰਮਤੰ ਅਨ ਖੰਡ ਸਰੂਪ ਡੰਡ ਪ੍ਰਭਾ ਜੈ ਜੰਪਦ ਵੇਦ ਪੁਰਾਣ ਸਭਾ ਜੇ ਵੇਦ ਕਤੇ ਬਨੰਤ ਕਹੈ ਜੇ ਭੂਤ ਭੂਤ ਨਾ ਭੇਦ ਲਹੈ ਜੇ ਵੇਦ ਪੁਰਾਣ ਕਤੇਵ ਜਪੈ ਸੁਧ ਸਿੰਧ ਅਧੋ ਮੁਖ ਤਾਪ ਤਪੈ ਕਈ ਕਲਪਨ ਲੋ ਤਪ ਤਾਪ ਕਰੈ ਨਹੀਂ ਨੈ ਕਿਰਪਾ ਨਿਧ ਪਾਨ ਪਰੈ ਜੇ ਫੋਗਟ ਧਰਮ ਸਵੈ ਤਜ ਹੈ ਇਕ ਚਿਤ ਕਿਰਪਾ ਨਿਧਿ ਕੋ ਭਜ ਹੈ ਤੇਉ ਜਾ ਪਵ ਸਾਗਰ ਕੋ ਤਰ ਹੈ ਪਵ ਭੂਲ ਨਾ ਦੇਹ ਪੁਨਰ ਧਰ ਹੈ ਇਕ ਨਾਮ ਬਿਨਾ ਨਹੀਂ ਕੋਟ ਪ੍ਰਤੀ ਵੇਦ ਉਚਾਰਤ ਸਾਰਸਤੀ ਜਿਉ ਵਾਰਸ ਕੇ ਚਸਕੇ ਰਸ ਹੈ ਤਿਉ ਪੂਲ ਨਾ ਕਾਲ ਫਦਾ ਫਸ ਹੈ ਤਵ ਪ੍ਰਸਾਦ ਛੰਦ ਅਗੰਜ ਆਦ ਦੇਵ ਹੈ ਅਪੰਜ ਪੰਜ ਜਾਨੀਐ ਭੂਤ ਭੂਤ ਹੈ ਸਦਾ ਅਗੰਜ ਗੰਜ ਮਾਨੀਐ ਅਦੇਵ ਦੇਵ ਹੈ ਸਦਾ ਭੇਵ ਭੇਵ ਨਾਥ ਹੈ ਸਮਸਤ ਸਿੱਧ ਬ੍ਰਿਧ ਦਾਸ ਦੀਵ ਸਰਬ ਸਾਥ ਹੈ ਅਨਾਥ ਨਾਥ ਨਾਥ ਹੈ ਅਪੰਜ ਪੰਜ ਹੈ ਸਦਾ ਅਗੰਜ ਗੰਜ ਗੰਜ ਹੈ ਸਦੀਵ ਸਿੱਧ ਬ੍ਰਿਧ ਦਾ ਅਨੂਪ ਰੂਪ ਸਰੂਪ ਹੈ ਅਛਿਦ ਤੇਜ ਮਾਨੀਐ ਸਦੀਵ ਸਿੱਧ ਸੁਧ ਦਾ ਪ੍ਰਤਾਪ ਪੱਤਰ ਜਾਨੀਐ ਨਾ ਰਾਗ ਰੰਗ ਰੂਪ ਹੈ ਨਾ ਰੋਗ ਰਾਗ ਰੇਖ ਹੈ ਅਦੋਖ ਅਦਾਗ ਅਦਗ ਹੈ ਅਪੂਤ ਅਪ੍ਰਮ ਅਪੇਖ ਹੈ ਨਾ ਤਾਤ ਮਾਦ ਜਾਤ ਹੈ ਨਾ ਪਾਤ ਚਿਹਨ ਬਰਨ ਹੈ ਅਦੇਖ ਅਸੇਖ ਅਪੇਖ ਹੈ ਸਦੀਵ ਵਿਸ ਭਰਨ ਹੈ ਵਿਸਵੰਬਰ ਬਿਸਨਾਥ ਹੈ ਵਿਸੇਖ ਬਿਸ ਭਰਨ ਹੈ ਜਿਵੇਂ ਜਮਾਨ ਕੇ ਵਿਖੈ ਸਦੀਵ ਕਰਮ ਕਰਨ ਹੈ ਅਦਵੈਖ ਹੈ ਭੇਖ ਹੈ ਅਲੇਖ ਨਾਦ ਜਾਣੀਐ ਸਦੀਵ ਸਰਬ ਠੌਰ ਮੈਂ ਵਿਸੇਖ ਆਨ ਮਾਨੀਐ ਨਾ ਜੰਤਰ ਮੈਂ ਨਾ ਤੰਤਰ ਮੈਂ ਨਾ ਮੰਤਰ ਬਸ ਆਵੀ ਪੁਰਾਨ ਓ ਕੁਰਾਨ ਨੇਤ ਨੇਤ ਕਹਿ ਬਤਾਵੀ ਨਾ ਕਰਮ ਮੈਂ ਨਾ ਧਰਮ ਮੈਂ ਨਾ ਭਰਮ ਮੈਂ ਬਤਾਈਐ ਅਗਾਂ ਜੇ ਆਦ ਦੇਵ ਹੈ ਕਹੋ ਸੋ ਕੈ ਸਿਪਾਈਐ ਜਿਵੇਂ ਜਮਾਨ ਕੇ ਵਿਖੈ ਸਮਸਤ ਏਕ ਜੋਤ ਹੈ ਨਾ ਘਾਟ ਹੈ ਨਾ ਬਾੜ ਹੈ ਨਾ ਘਾਟ ਬਾੜ ਹੋਤ ਹੈ ਨਹਾਰ ਹੈ ਨਾ ਬਾਰ ਹੈ ਸਮਾਨ ਰੂਪ ਜਾਣੀਐ ਮਕੀਨ ਓ ਮਕਾਨ ਅਪਰਮਾਨ ਤੇਜ ਮਾਨੀਐ ਨਾ ਦੇਖ ਹੈ ਨਾ ਗੇਖ ਹੈ ਨਾ ਜਾਤ ਹੈ ਨਾ ਪਾਤ ਹੈ ਨਾ ਮੰਤਰ ਹੈ ਨਾ ਮਿੱਤਰ ਹੈ ਨਾ ਤਾਤ ਹੈ ਨਾ ਮਾਤ ਹੈ ਨਾ ਅੰਗ ਹੈ ਨਾ ਰੰਗ ਹੈ ਨਾ ਸੰਗ ਸਾਧ ਨੇਖ ਹੈ ਨਾ ਦੋਖ ਹੈ ਨਾ ਦਾਗ ਹੈ ਨਾ ਦਵੈਖ ਹੈ ਨਾ ਦੇਹ ਹੈ ਨਾ ਸਿੰਘ ਹੈ ਨਾ ਸਿਆਰ ਹੈ ਨਾ ਰਾਉ ਹੈ ਨਾ ਰੰਕ ਹੈ ਨਾ ਮਾਨ ਹੈ ਨਾ ਮੌਤ ਹੈ ਨਾ ਸਾਖ ਹੈ ਨਾ ਸੰਕ ਹੈ ਨਾ ਜਛ ਹੈ ਨਾ ਗੰਧਰਵ ਹੈ ਨਾ ਨਾਰ ਹੈ ਨਾ ਨਾਰ ਹੈ ਨਾ ਚੋਰ ਹੈ ਨਾ ਸਾਖ ਹੈ ਨਾ ਸਾਹ ਕੋ ਕੁਮਾਰ ਹੈ ਨਾ ਨੇਖ ਹੈ ਨਾ ਗੇਖ ਹੈ ਨਾ ਦੇਹ ਕੋ ਬਨਾਉ ਹੈ ਨਾ ਛਲ ਹੈ ਨਾ ਛਿਦਰ ਹੈ ਨਾ ਛਲ ਕੋ ਮਿਲਾਉ ਹੈ ਨਾ ਤੰਤਰ ਹੈ ਨਾ ਮੰਤਰ ਹੈ ਨਾ ਜੰਤਰ ਕੋ ਸਰੂਪ ਹੈ ਨਾ ਰਾਗ ਹੈ ਨਾ ਰੰਗ ਹੈ ਨਾ ਰੇਖ ਹੈ ਨਾ ਰੂਪ ਹੈ ਨਾ ਜੰਤਰ ਹੈ ਨਾ ਮੰਤਰ ਹੈ ਨਾ ਤੰਤਰ ਕੋ ਬਨਾਉ ਹੈ ਨਾ ਛਲ ਹੈ ਨਾ ਛਿਦਰ ਹੈ ਨਾ ਛਾਇਆ ਕੋ ਮਿਲਾਉ ਹੈ ਨਾ ਰਾਗ ਹੈ ਨਾ ਰੰਗ ਹੈ ਨਾ ਰੂਪ ਹੈ ਨਾ ਰੇਖ ਹੈ ਨਾ ਕਰਮ ਹੈ ਨਾ ਧਰਮ ਹੈ ਅਜਨਮ ਹੈ ਅਪੇਖ ਹੈ ਨਾ ਤਾਤ ਹੈ ਨਾ ਮਾਤ ਹੈ ਅਖਿਆਲ ਅਖੰਡ ਰੂਪ ਹੈ ਅਛੇਦ ਹੈ ਅਭੇਦ ਹੈ ਨਾ ਰੰਗ ਹੈ ਨਾ ਭੂਪ ਹੈ ਪਰੇ ਹੈ ਪਵਿੱਤਰ ਹੈ ਪੁਨੀਤ ਹੈ ਪੁਰਾਨ ਹੈ ਅਗੰਜ ਹੈ ਪੰਜ ਹੈ ਕਰੀਮ ਹੈ ਕੁਰਾਨ ਹੈ ਅਕਾਲ ਹੈ ਅਪਾਲ ਹੈ ਖਿਆਲ ਹੈ ਅਖੰਡ ਹੈ ਨਾ ਰੋਗ ਹੈ ਨਾ ਸੋਗ ਹੈ ਨਾ ਭੇਦ ਹੈ ਨਾ ਭੰਡ ਹੈ ਨਾ ਅੰਗ ਹੈ ਨਾ ਰੰਗ ਹੈ ਨਾ ਸੰਗ ਹੈ ਨਾ ਸਾਥ ਹੈ ਪ੍ਰਿਆ ਹੈ ਪਵਿੱਤਰ ਹੈ ਪੁਨੀਤ ਹੈ ਪਰਮਾਤ ਹੈ ਨਾ ਸੀਤ ਹੈ ਨਾ ਸੋਚ ਹੈ ਨਾ ਘਰਾਮ ਹੈ ਨਾ ਕਾਮ ਹੈ ਨਾ ਲੋਭ ਹੈ ਨਾ ਮੋਹ ਹੈ ਨਾ ਕ੍ਰੋਧ ਹੈ ਨਾ ਕਾਮ ਹੈ ਨਾ ਦੇਵ ਹੈ ਨਾ ਦੈਤ ਹੈ ਨਾ ਨਰਕੋ ਸਰੂਪ ਹੈ ਨਾ ਛਲ ਹੈ ਨਾ ਛਿਦਰ ਹੈ ਨਾ ਛਿਦਰ ਕੀ ਵਿਭੂਤ ਹੈ ਨਾ ਕਾਮ ਹੈ ਨਾ ਕ੍ਰੋਧ ਹੈ ਨਾ ਲੋਭ ਹੈ ਨਾ ਮੋਹ ਹੈ ਨਾ ਦੁਆਖ ਹੈ ਨਾ ਭੇਖ ਹੈ ਨਾ ਦੁਈ ਹੈ ਨਾ ਦਰੋਹ ਹੈ ਨਾ ਕਾਲ ਹੈ ਨਾ ਬਾਲ ਹੈ ਸਦੀਵ ਦਇਆਲ ਰੂਪ ਹੈ ਅਗੰਜ ਹੈ ਪੰਜ ਹੈ ਅਪਰਮ ਹੈ ਅਭੂਤ ਹੈ ਅਛੇਦ ਛੇਦ ਹੈ ਸਦਾ ਅਗੰਜ ਗੰਝ ਗੰਝ ਹੈ ਅਭੂਤ ਭੇਖ ਹੈ ਬਲੀ ਰੂਪ ਰਾਗ ਰੰਗ ਹੈ ਨਾ ਦਵੈ ਹੈ ਨਾ ਭੇਖ ਹੈ ਨਾ ਕਾਮ ਕ੍ਰੋਧ ਕਰਮ ਹੈ ਨਾ ਜਾਤ ਹੈ ਨਾ ਪਾਤ ਹੈ ਨਾ ਚਿੱਤਰ ਚੇਹਨ ਵਰਨ ਹੈ ਬੇਅੰਤ ਹੈ ਅਨੰਤ ਹੈ ਅਨੰਤ ਤੇਜ ਜਾਣੀਐ ਅਭੂਮ ਭੇਜ ਹੈ ਸਦਾ ਛਿਜ ਤੇਜ ਮਾਨੀਐ ਨਾ ਆਦ ਹੈ ਨਾ ਵਿਆਦ ਹੈ ਅਗਾਧ ਰੂਪ ਲੇਖੀਐ ਦੋਖ ਹੈ ਅਦਾਗ ਹੈ ਅਛੈ ਪ੍ਰਤਾਪ ਵੇਖੀਐ ਨਾ ਕਰਮ ਹੈ ਨਾ ਪਰਮ ਹੈ ਨਾ ਧਰਮ ਕੋ ਪ੍ਰਭਾਵ ਹੈ ਨਾ ਜੰਤਰ ਹੈ ਨਾ ਤੰਤਰ ਹੈ ਨਾ ਮੰਤਰ ਕੋ ਰਲਾਉ ਹੈ ਨਾ ਛਲ ਹੈ ਨਾ ਛਿਦਰ ਹੈ ਨਾ ਛਿਦਰ ਕੋ ਸਰੂਪ ਹੈ ਅਪੰਗ ਹੈ ਅਨੰਗ ਹੈ ਅਗੰਜ ਸੀ ਵਿਭੂਤ ਹੈ ਨਾ ਕਾਮ ਹੈ ਨਾ ਕ੍ਰੋਧ ਹੈ ਨਾ ਲੋਭ ਮੋਹ ਕਾਰ ਹੈ ਨਾ ਆਦ ਹੈ ਨਾ ਗਾਦ ਹੈ ਨਾ ਵਿਆਦ ਕੋ ਵਿਚਾਰ ਹੈ ਨਾ ਰੰਗ ਰਾਗ ਰੂਪ ਹੈ ਨਾ ਰੂਪ ਰੇਖ ਰਾਰ ਹੈ ਨਾ ਹਾਉ ਹੈ ਨਾ ਭਾਉ ਹੈ ਨਾ ਦਾਉ ਕੋ ਪ੍ਰਕਾਰ ਹੈ ਗਜਾਦ ਪੀ ਨਰਾਦ ਪੀ ਕਰੰਤ ਸੇਵ ਹੈ ਸਦਾ ਸਤਸਪਤੀ ਤਪਸਪਤੀ ਬਨਸਪਤੀ ਜਪ ਸਦਾ ਅਗਸਤ ਯਾਦ ਜੇ ਵਡੇ ਤਪਸਪਤੀ ਵਿਸੇਖੀਐ ਬਿਅੰਤ ਬਿਅੰਤ ਬਿਅੰਤ ਕੋ ਕਰੰਤ ਪਾਠ ਪੇਖੀਐ ਅਗਾਧ ਆਦਿ ਦੇਵ ਕੀ ਅਨਾਦ ਬਾਤ ਮਾਨਿਐ ਨਾ ਜਾਤ ਪਾਤ ਮੰਤਰ ਮਿੱਤਰ ਸਤਰ ਸਨੇਹ ਜਾਣੀਐ ਸਦੀਪ ਸਰਬ ਲੋਕ ਕੇ ਕਿਰਪਾਲ ਖਿਆਲ ਮੈਂ ਰਹੈ ਦੁਰੰਤ ਦ੍ਰੋਹ ਦੇਹ ਕੇ ਅਨੰਤ ਭਾਂਤ ਸੋਧ ਹੈ ਤਵ ਪ੍ਰਸਾਦ ਰੂ ਆਮਲ ਛੰਦ ਰੂਪ ਰਾਗ ਨਾ ਰੇਖ ਰੰਗ ਨਾ ਜਨਮ ਮਰਨ ਬਿਹੀਨ ਨਾਥ ਅਗਾਧ ਪੁਰਖ ਸੋ ਧਰਮ ਕਰਮ ਪਰਬੀਨ ਜੰਤਰ ਮੰਤਰ ਨਾ ਤੰਤਰ ਜਾ ਕੋ ਆਤ ਪੁਰਖ ਅਪਾਰ ਹਸਤ ਕੀਟ ਵਿਖੈ ਵਸੈ ਸਭ ਠੌਰ ਮੈਂ ਨਿਰਧਾਰ ਜਾਤ ਪਾਤ ਨਾ ਤਾ ਜਾ ਕੋ ਮੰਤਰ ਮਾਤ ਨਾ ਮਿੱਤਰ ਸਰਬ ਠੌਰ ਵਿਖੈ ਰਮਿਓ ਜਿਹ ਚੱਕਰ ਚਿਹ ਨਾ ਚਿੱਤਰ ਆਦਿ ਦੇਵ ਉਦਾਰ ਮੂਰਤ ਅਗਾਧ ਨਾਥ ਅਨੰਤ ਆਦਿ ਅੰਤ ਨਾ ਜਾਣੀਐ ਅਬਖਿਆਦ ਦੇਵ ਦੁਰੰਤ ਦੇਵ ਭੇਵ ਨਾ ਜਾਣੀ ਜੇ ਮਰਮ ਵੇਦ ਕਤੇਵ ਸਨਕਿਓ ਸਨਕੇਸ ਨੰਦਨ ਪਾਵਹੀ ਨਹਿ ਸੇਵ ਜਛ ਕਿੰਨਰ ਮਛ ਮਾਨਸ ਮੁਰਗ ਉਰਗਿਆ ਪਾਰ ਨੇਤ ਨੇਤ ਪੁਕਾਰ ਹੀ ਸਿਵ ਮੁਖ ਚਾਰ ਸਰਬ ਸ਼ਬਦ ਪਤਾਰ ਕੇ ਤਰ ਜਾਪ ਹੀ ਜੇ ਜਾਪ ਆਦ ਦੇਵ ਅਗਾਤ ਤੇਜ ਅਨਾਦ ਮੂਰਤਿ ਅਤਾਪ ਜੰਤਰ ਮੰਤਰ ਨਾ ਆਵੀ ਕਰ ਤੰਤਰ ਮੰਤਰਣ ਕੀਨ ਸਰਬ ਠੌਰ ਰਹੋ ਵਿਰਾਜ ਤੇ ਰਾਜ ਪਰਬੀਨ ਜਛ ਗੰਧਰਵ ਦੇਵਦਾਨੋ ਬ੍ਰਹਮ ਛਤਰੀਨ ਮਾਹੇ ਬੈਸਨੰ ਕੇ ਵਿਖੈ ਵਿਰਾਜੈ ਸੂਦਰ ਭੀ ਵਹਿ ਨਾਹੇ ਗੂੜ ਗੌੜ ਨਾ ਭੀਲ ਭੀਕਰ ਬ੍ਰਹਮ ਸੇਖ ਸਰੂਪ ਰਾਤ ਦਿਵਸ ਨਾ ਮਦ ਉਰਧ ਨਾ ਭੂਮ ਆਕਾਸ ਅਨੂਪ ਜਾਤ ਜਨਮ ਨਾ ਕਾਲ ਕਰਮ ਨਾ ਧਰਮ ਕਰਮ ਬਿਹੀਨ ਤੀਰਥ ਯਾਤਰ ਨਾ ਦੇ ਪੂਜਾ ਗੋਰ ਕੇ ਨਾਧੀਨ ਸਰਬ ਸ਼ਬਦ ਪਤਾਰ ਕੇ ਤਰ ਜਾਣਿਐ ਜੇ ਜੋਤ ਸੇਸ ਨਾਮ ਸਹੰਸ ਫਨ ਨਹਿ ਨੇਤਿ ਪੂਰਨ ਹੋਤ ਸੋਧ ਸੋਧ ਹਟੇ ਸਵੈ ਸੁਰ ਵਿਰੋਧ ਦਾਨਵ ਸਰਬ ਗਾਏ ਗਾਏ ਹਟੇ ਗਿਦਰਹਬ ਗਵਾਏ ਕਿੰਨਰ ਗਰਭ ਪੜਤ ਪੜਤ ਥਕੇ ਮਹਾ ਗੜਤ ਗਾੜ ਅਨੰਤ ਹਾਰ ਹਾਰ ਕਹਿਓ ਸਭੂ ਮਿਲ ਨਾਮ ਨਾਮ ਦੁਰੰਤ ਬੇਦ ਭੇਦ ਨਾ ਪਾਇਓ ਲਖਿਓ ਨਾ ਸੇਵਕ ਤੇਵ ਦੇਵ ਦਾਨੋ ਮੂੜ ਮਾਨੋ ਜਛ ਨਾ ਜਾਣਾ ਜੇ ਭੂਤ ਭੱਬ ਭਵਾਨ ਪੂਪਤੀ ਆਦਿਨਾਥ ਅਨਾਥ ਅਗਨ ਭਾਏ ਜਲੇ ਥਲੇ ਮੈਂ ਸਰਬ ਠੌਰ ਨਿਵਾਸ ਦੇਹ ਗਹਿ ਨਾ ਨੇਸਨੇ ਅਬੇਨਾਥ ਅਜੀਤ ਸਰਬ ਗੰਜਨ ਸਰਬ ਪੰਜਨ ਸਰਬ ਤੇ ਅਨਭੀਤ ਸਰਬ ਕਰਤਾ ਸਰਬ ਹਰਤਾ ਸਰਬ ਦਿਆਲ ਦਵੈਖ ਚੱਕਰ ਤੇ ਹਿੰਨਾ ਬਰਨ ਜਾ ਕੋ ਜਾਤ ਪਾਤ ਨਾ ਭੇਖ ਰੂਪ ਰੇਖ ਨਾ ਰੰਗ ਜਾ ਕੋ ਰਾਗ ਰੂਪ ਨਾ ਰੰਗ ਸਰਬ ਲਾਇਕ ਸਰਬ ਕਾਇਕ ਸਰਬ ਤੇ ਅਨਭੰਗ ਸਰਬ ਦਾਤਾ ਸਰਬ ਗਿਆਤਾ ਸਰਬ ਕੋ ਪ੍ਰਤਿਪਾਲ ਦੀਨ ਬੰਧ ਦਇਆਲ ਸੁਆਮੀ ਆਦ ਦੇਵ ਅਪਾਰ ਦੀਨ ਬੰਧ ਪ੍ਰਵੀਨ ਸ੍ਰੀ ਪਦ ਸਰਬ ਕੋ ਕਰਤਾਰ ਬਰਨ ਚਿਹਨ ਨਾ ਚੱਕਰ ਜਾ ਕੋ ਚੱਕਰ ਚਿਹਨ ਆਕਾਰ ਜਾਤ ਪਾਤ ਨਾ ਗੋਤਰ ਗਾਥਾ ਰੂਪ ਰੇਖ ਨਾ ਬਰਨ ਸਰਬ ਦਾਤਾ ਸਰਬ ਗਿਆਤਾ ਸਰਬ ਭੂ ਕੋ ਭਰਨ ਦੁਸ਼ਟ ਗੰਜਨ ਸਤਰ ਭੰਜਨ ਪਰਮ ਪੁਰਖ ਪਰਮਾਤ ਦੁਸ਼ਟ ਹਰਤਾ ਸ੍ਰਿਸ਼ਟ ਕਰਤਾ ਜਗਤ ਮੈ ਜਿਹ ਗਾਥ ਭੂਤ ਪਪ ਭਵਿਖ ਭਵਾਨ ਪਰਮਾਨ ਦੇਵ ਗੰਜ ਆਦਿ ਅੰਤ ਅਨਾਦ ਸ੍ਰੀ ਪਦ ਪਰਮ ਪੁਰਖ ਭੰਜ ਧਰਮ ਕੇ ਅਨ ਕਰਮ ਜੇਤ ਕੀ ਤੌਨ ਪਸਾਰ ਦੇਵ ਅਦੇਵ ਗੰਧਰਪ ਕਿੰਨਰ ਮੱਛ ਕਛ ਅਪਾਰ ਭੂਮ ਆਕਾਸ ਜਲੇ ਥਲੇ ਮਹਿਮਾਨੀ ਹੈ ਜੇ ਨਾਮ ਦੁਸ਼ਟ ਹਰਤਾ ਪੁਸ਼ਟ ਕਰਤਾ ਸ੍ਰਿਸ਼ਟ ਹਰਤਾ ਕਾਮ ਦੁਸ਼ਟ ਹਰਨਾ ਸ੍ਰਿਸ਼ਟ ਕਰਨਾ ਦਿਆਲ ਲਾਲ ਗੋਬਿੰਦ ਮਿੱਤਰ ਪਾਲਕ ਸਤਰ ਕਾਲਕ ਦੀਨ ਦਇਆਲ ਮੁਕੰਦ ਅਗਾਉ ਡੰਡਨ ਦੁਸ਼ਟ ਖੰਡਨ ਕਾਲ ਹੂੰ ਕੇ ਕਾਲ ਦੁਸ਼ਟ ਹਰਨ ਪੁਸ਼ਟ ਕਰਨ ਸਰਬ ਕੇ ਪ੍ਰਤਿਪਾਲ ਸਰਬ ਕਰਤਾ ਸਰਬ ਹਰਤਾ ਸਰਬ ਕੇ ਅਨਕਾਮ ਸਰਬ ਖੰਡਨ ਸਰਬ ਦੰਡਨ ਸਰਬ ਕੇ ਨਿਜ ਭਾਮ ਸਰਬ ਮੁਕਤਾ ਸਰਬ ਜੁਗਤਾ ਸਰਬ ਕਰਮ ਪਰਬੀਨ ਸਰਬ ਖੰਡਨ ਸਰਬ ਦੰਡਨ ਸਰਬ ਕਰਮ ਅਧੀਨ ਸਰਬ ਸਿਮਰਤਨ ਸਰਬ ਸ਼ਾਸਤਰੰ ਸਰਬ ਵੇਦ ਵਿਚਾਰ ਦੁਸ਼ਟ ਹਰਤਾ ਬਿਸਵਰਤਾ ਆਦ ਰੂਪ ਅਪਾਰ ਦੁਸ਼ਟ ਦੰਦਨ ਪੁਸ਼ਟ ਖੰਡਨ ਆਦ ਦੇਵ ਖੰਡ ਭੂਮ ਆਕਾਸ ਜਲੇ ਥਲੇ ਮਹਿ ਜਪਤ ਜਾਪ ਮੰਡ ਸ੍ਰਿਸ਼ਟ ਚਾਰ ਵਿਚਾਰ ਜੇਤੇ ਜਾਣੀਐ ਸਭ ਵਿਚਾਰ ਆਦ ਦੇਵ ਅਪਾਰ ਸ੍ਰੀਪਦ ਦੁਸ਼ਟ ਪੁਸ਼ਟ ਪ੍ਰਹਾਰ ਅਨ ਦਾਤਾ ਗਿਆਨ ਗਿਆਤਾ ਸਰਬ ਮਾਨ ਮਹਿੰਦਰ ਵੇਦ ਵਿਆਸ ਕਰੇ ਕਈ ਜਿਨ ਕੋਟ ਇੰਦਰ ਉਪਿੰਦਰ ਜਨਮ ਜਾਤਾ ਕਰਮ ਗਿਆਤਾ ਧਰਮ ਚਾਰ ਵਿਚਾਰ ਬੇਦ ਭੇਵ ਨਾ ਪਾਵੀ ਸਿਵ ਰੁਦਰ ਓ ਮੁਖ ਚਾਰ ਕੋਟ ਇੰਦਰ ਉਪਿੰਦਰ ਬਿਆਸ ਸਨਕ ਸੰਤ ਕੁਮਾਰ ਗਾਏ ਗਾਏ ਥਕੇ ਸਵੇ ਗੁਣ ਚਕਰਤ ਭੇ ਮੁਖ ਚਾਰ ਆਦਿ ਅੰਤ ਨਾ ਮਦ ਜਾ ਕੋ ਭੂਤ ਭਪ ਪਵਾਨ ਸਤ ਦੁਆਪਰ ਤ੍ਰਿਤੀਆ ਕਾਲ ਦੀ ਚਤਰ ਕਾਲ ਪ੍ਰਧਾਨ ਧਿਆਏ ਧਿਆਏ ਥਕੇ ਮਹਾ ਮੁਨਿ ਗਾਏ ਗੰਧਰਬ ਅਪਾਰ ਹਾਰ ਹਾਰ ਥਕੇ ਸਵੇ ਨਹੀਂ ਪਾਇਓ ਤਿਹ ਪਾਰ ਨਾਰਦ ਆਦਿਕ ਭੇਦ ਵਿਆਸ ਮੁਨਿ ਮਹਾਨ ਅਨੰਤ ਧਿਆਏ ਤੈ ਥਕੇ ਸਵੇ ਕਰ ਕੋਟ ਕਸ਼ਟ ਦੁਰੰਤ ਗਾਏ ਗਾਏ ਥਕੇ ਗੰਧਰਵ ਨਾਚ ਅਪਛਰ ਅਪਾਰ ਸੋਧ ਸੋਧ ਥਕੇ ਮਹਾਸੁਰ ਪਾਇਓ ਨਹਿ ਪਾਰ ਤੋ ਪ੍ਰਸਾਦ ਦੁਹਰਾ ਏਕ ਸਮੈ ਸ੍ਰੀ ਆਤਮਾ ਉਤਰਿਓ ਮਾਸਿਓ ਪੈਨ ਸਭ ਪ੍ਰਤਾਪ ਜਗਦੀਸ਼ ਕੋ ਕਹੋ ਸਗਲ ਬਿਦ ਤੈਨ ਦੋਹਰਾ ਕੋ ਆਤਮਾ ਸਰੂਪ ਹੈ ਕਹਾ ਸ੍ਰਿਸ਼ਟ ਕੋ ਵਿਚਾਰ ਕੌਣ ਧਰਮ ਕੋ ਕਰਮ ਹੈ ਕਹੋ ਸਗਲ ਵਿਸਥਾਰ ਦੋਹਰਾ ਕਾ ਜੀਤਬ ਕਾ ਮਰਨ ਹੈ ਕਵਨ ਸੁਰਗ ਕਾ ਨਰਕ ਕੋ ਸੂੜਾ ਕੋ ਮੂਰਤਾ ਕਹਾ ਤਰਕ ਅਬ ਤਰਕ ਦੋਹਰਾ ਕੋ ਨਿੰਦਾ ਜਸ ਹੈ ਕਵਨ ਕਵਨ ਪਾਪ ਕਾ ਧਰਮ ਕਵਨ ਜੋ ਕੋ ਭੋਗ ਹੈ ਕਵਨ ਕਰਮ ਅਪ ਕਰਮ ਦੋਹਰਾ ਕਹੋ ਸੋ ਸਮ ਕਾ ਸੋ ਕਹੈ ਦਮ ਕੋ ਕਹਾ ਕਹੰਤ ਕੋ ਸੂਰਾ ਦਾਤਾ ਕਵਨ ਕਹੋ ਤੰਤ ਕੋ ਮੰਤ ਦੋਹਰਾ ਕਹਾ ਰੰਕ ਰਾਜਾ ਕਵਨ ਹਰਖ ਸੋਗ ਹੈ ਕਵਨ ਕੋ ਰੋਗੀ ਰਾਗੀ ਕਵਨ ਕਹੋ ਤਤ ਮੋਇ ਤਵਨ ਦੋਹਰਾ ਕਵਨ ਰਿਸ਼ਟ ਕੋ ਪੁਸ਼ਟ ਹੈ ਕਹਾ ਸ੍ਰਿਸ਼ਟ ਕੋ ਵਿਚਾਰ ਕਵਨ ਸ੍ਰਿਸ਼ਟ ਕੋ ਭ੍ਰਿਸ਼ਟ ਹੈ ਕਹੋ ਸਕਲ ਵਿਸਥਾਰ ਦੋਹਰਾ ਕਹਾ ਕਰਮ ਕੋ ਕਰਮ ਹੈ ਕਹਾ ਪਰਮ ਕੋ ਨਾਸ ਕਹਾ ਚਿਤਨ ਕੀ ਚੇਸ਼ਟਾ ਕਹਾ ਅਚੇਤ ਪ੍ਰਕਾਸ਼ ਦੋਹਰਾ ਕਹਾ ਨੇਮ ਸੰਜਮ ਕਹਾ ਕਾ ਗਿਆਨ ਅਗਿਆਨ ਕੋ ਰੋਗੀ ਸੋਗੀ ਕਵਨ ਕਹਾ ਧਰਮ ਕੀ ਹਾਨ ਦੋਹਰਾ ਕੋ ਸੂਰਾ ਸੁੰਦਰ ਕਵਨ ਕਹਾ ਜੋ ਕੋ ਸਾਰ ਕੋ ਦਾਤਾ ਗਿਆਨੀ ਕਵਨ ਕਹੋ ਵਿਚਾਰ ਅਵਿਚਾਰ ਤਵਾ ਪ੍ਰਸਾਦ ਦੀਰਘ ਤ੍ਰਿਭੰਗੀ ਛੰਦ ਦੁਰਜਨ ਦਲ ਦੰਡਣ ਸੁਰ ਬਿਹੰਡਣ ਦੁਸ਼ਟ ਕੰਦਣ ਆਦ ਬ੍ਰਿਤੇ ਚਛਰਾਸਰ ਮਾਰਨ ਪਤਿਤ ਉਦਾਰਨ ਨਰਕ ਨਿਵਾਰਨ ਕੂੜ ਗਤੇ ਅਛੈ ਅਖੰਡੇ ਤੇਜ ਪ੍ਰਚੰਡੇ ਖਾਂਡੋ ਦੰਡੇ ਅਲਖ ਮਤੇ ਜੈ ਜੈ ਹੋ ਸੀਮਾ ਖਾਸਰ ਮਰਦਣ ਰਾਮ ਕਪਰਦਣ ਛਤਰ ਛਿਤੇ ਆਸੁਰੀ ਬਿਹੰਡਣ ਦੁਸ਼ਟ ਨਿਕੰਦਨ ਪੁਸ਼ਟੋ ਦੰਡਣ ਰੂਪਤੇ ਚੰਡਾਸਰ ਚੰਡਣ ਮੁੰਡ ਬਿਹੰਡਣ ਧੂਮਰ ਬਿਧੂਸਣ ਮਾਖ ਮਤੇ ਦਾਨ ਪ੍ਰਹਾਰਨ ਨਰਕ ਨਿਵਾਰਨ ਅਦਮ ਉਧਾਰਨ ਉਰਧ ਦੇ ਜੈ ਜੈ ਹੋ ਸੀਮਾ ਖਾਸਰ ਮਰਦਨ ਰਾਮ ਕਪਰਦਨ ਆਦ੍ਰਿਤੇ ਡਾਵਰੂ ਡਵੰਕੈ ਬਬਰ ਬਵੰਕੈ ਪੁਜਾ ਫਰੰਕੈ ਤੇਜ ਬਰੰਗ ਲੰਕੁੜੀਆ ਫਾਧੈ ਆਜ ਦੁਬਾਧੈ ਸੈਨ ਬਿਮਰਦਨ ਕਾਲ ਅਸੁਰੰਗ ਅਸ਼ਟਾਇਤ ਚਮਕੈ ਭੂਖਣ ਦਮਕੈ ਆਤ ਸਿਧ ਚਮਕੈ ਫੁੰਕ ਫਨੰ ਜੈ ਜੈ ਹੋ ਸੀਵਾ ਖਾਸਰ ਮਰਦਨ ਰਾਮ ਕਪਰਦਨ ਦੈ ਜਿਨੰ ਚੰਡਾਸਰ ਚੰਡਣ ਮੁੰਡ ਮੁੰਡਣ ਖੰਡ ਖੰਡਣ ਖੂਨ ਖਿਤੇ ਦਾਵਣੀ ਦਮੰਕਣ ਤੁਜਾ ਫਰੰਕਣ ਫਣੀ ਫੁਕਾਰਨ ਜੋ ਜਿਤੇ ਸਰ ਧਾਰ ਬਿਵਰਖਣ ਦੁਸ਼ ਪ੍ਰਕਰਖਣ ਪੁਸ਼ਟ ਪ੍ਰਹਰਖਣ ਦੁਸ਼ਟ ਮਥੇ ਜੈ ਜੈ ਹੋ ਸੀਵਾ ਖਾਸਰ ਮਰਦਨ ਭੂਮਿ ਆਕਾਸ ਤਲ ਉਰਧ ਅਦੇ ਦਾਮਨੀ ਪ੍ਰਹਾਸਨ ਸੋ ਛਾਵ ਨਿਵਾਸਨ ਸ੍ਰਿਸ਼ਟ ਪ੍ਰਕਾਸ਼ਨ ਗੂੜ ਗਤੇ ਰਕਤਾਸਰ ਆਚਨ ਜੁਧ ਪ੍ਰਮਾਚਨ ਨਿਰਦੈ ਨਰਾਚਨ ਧਰਮ ਬ੍ਰਿਤੇ ਸ਼੍ਰੋਣ ਅੰਤ ਚੰਤੀ ਅਨਲ ਭਵੰਤੀ ਜੋਗ ਜੈ ਅੰਤੀ ਖੜਗ ਧਰੇ ਜੈ ਜੈ ਹੋਸੀ ਮਾਖਾ ਸੁਰ ਮਰਦਨ ਪਾਪ ਵਿਨਾਸ਼ਨ ਧਰਮ ਕਰੇ ਅਗ ਓਘ ਨਿਵਾਰਨ ਦੁਸ਼ਟ ਪ੍ਰਜਾਰਨ ਸ੍ਰਿਸ਼ਟ ਵਾਰਨ ਸੁਧ ਮਤੇ ਫਣੀਰ ਫੁੰਕਾਰਨ ਬਾਗ ਬਕਾਰਨ ਸ਼ਸਤਰ ਪ੍ਰਹਾਰਨ ਸਾਧ ਮਤੇ ਸਹਿ ਹਥੀ ਸਨਾਹਨ ਅਸ਼ਟ ਪ੍ਰਵਾਹਨ ਬੋਲ ਨਿਵਾਹਨ ਤੇਜ ਤੁਲੰ ਜੈ ਜੈ ਹੋ ਸੀਮਾ ਖਾਸਨ ਮਰਦਨ ਭੂਮਿ ਆਕਾਸ ਪਤਾਲ ਜਲੰ ਚਾਤਰ ਚਮਕਾਰਨ ਚਿਛਰ ਹਾਰਨ ਧੂਮ ਤੁਕਾਰਨ ਦ੍ਰਪ ਮਥੇ ਦਾੜਵੀ ਪਰਦੰਤੇ ਜੋਗ ਅੰਤੇ ਮਰਜ ਮਥੰਤੇ ਬੂੜ ਕਥੇ ਕਰਮ ਪਰਨਾਸਨ ਚੰਦ ਪ੍ਰਕਾਸ਼ਨ ਭਾਣ ਪ੍ਰਤੇਜਨ ਅਸ਼ਟ ਪੂਜੇ ਜੈ ਜੈ ਹੋ ਸੀਮਾ ਖਾਸਨ ਮਰਦਨ ਭ੍ਰਮ ਬਿਨਾਸਨ ਧਰਮ ਤੁਜੇ ਗੁੰਗਰੂ ਕਮੰਕਣ ਸ਼ਸਤਰ ਚਮੰਕਣ ਫਨਿਰ ਫੁਕਾਰਨ ਧਰਮ ਤੁਜੇ ਅਸ਼ਟਾਟ ਪ੍ਰਹਾਸਨ ਸ੍ਰਿਸ਼ਟ ਨਿਵਾਸਨ ਦੁਸ਼ਟ ਪ੍ਰਣਾਸਨ ਚੱਕਰ ਗਤੇ ਕੇਸਰੀ ਪ੍ਰਵਾਹੇ ਸੁਧ ਸਨਾਹੇ ਅਗਮ ਥਾਏ ਏਕ ਬ੍ਰਿਤੇ ਜੈ ਜੈ ਹੋ ਸੀਮਾ ਖਾਸਰ ਮਰਦਨ ਆਦ ਕੁਮਾਰ ਗਾਦ ਬ੍ਰਿਤੇ ਸੁਰ ਨਰ ਮੁਨ ਬੰਦਨ ਦੁਸ਼ਟ ਨਿਕੰਦਨ ਭ੍ਰਿਸ਼ਟ ਵਿਨਾਸ਼ਨ ਮ੍ਰਿਤ ਮਥੇ ਕਾਵਰੂ ਕੁਮਾਰੇ ਅਦਮੋਧਾਰੇ ਨਰਕ ਨਿਵਾਰੇ ਆਦ ਕਥੇ ਕਿੰਕਣੀ ਪਰ ਸੋਹਣ ਸੁਰ ਨਰ ਮੋਹਣ ਸਿੰਘਾਰੋਹਣ ਬਿਤਲ ਤਲੇ ਜੈ ਜੈ ਹੋਸੀ ਸਭ ਠੌਰ ਨਿਵਾਸਨ ਬਾਏ ਪਤਾਲ ਆਕਾਸ ਅਨਲੇ ਸੰਕਟੀ ਨਿਵਾਰਨ ਅਦਮੋ ਉਧਾਰਨ ਤੇਜ ਪ੍ਰਕਰਖਣ ਤੁੰਦ ਤਬੇ ਦੁਖ ਦੋਖ ਦਹੰਤੀ ਜਵਾਲ ਜਯੰਤੀ ਆਦਿ ਅਨਾਦ ਅਗਾਦ ਅਛੇ ਸੁਧਤਾ ਸਮਰਪਣ ਤਰਕ ਬਿਤਰਕਣ ਤਵਤ ਪ੍ਰਤਾਪਨ ਜਪ ਜਿਵੇ ਜੈ ਜੈ ਹੋਸੀ ਸ਼ਸਤਰ ਪ੍ਰਕਰਖਣ ਆਦਿ ਅਨੀਲ ਅਗਾਦ ਅਭੇ ਚੰਚਲਾ ਚਖੰਗੀ ਅਲਕ ਭੁਜੰਗੀ ਤੁੰਦ ਤੁਰੰਗਣ ਤੇ ਸਰੇ ਕਰ ਕਸਾ ਕੁਠਾਰੇ ਨਰਕ ਨਿਵਾਰੇ ਅਧਮ ਉਧਾਰੇ ਤੂਰ ਭੁਜੇ ਦਾਮਰੀ ਦਮੰਕੇ ਕੇ ਹਰਲੰਕੇ ਆਦ ਅਤੰਕੇ ਕਰੂਰ ਕਥੇ ਜੈ ਜੈ ਹੋਸੀ ਰਗਤਾ ਸੁਰ ਖੰਡਣ ਸੁੰਭ ਚਕਰਤ ਨਸੁੰਭ ਮਥੇ ਬਾਰਜ ਬਿਲੋਚਨ ਬ੍ਰਿਤਨ ਬਿਮੋਚਨ ਸੋਚ ਵਿਸੋਚਨ ਕੌਚ ਕਸੇ ਦਾਮਨੀ ਪ੍ਰਹਾਸੇ ਸੁਖ ਸਰਨਾਸੇ ਸੁਬ੍ਰਿਤ ਸੁਭਾਸੇ ਦੁਸ਼ਟ ਗਰਸੇ ਚੰਚਲਾ ਪ੍ਰਯੰਗੀ ਵੇਦ ਪ੍ਰਸੰਗੀ ਤੇਜ ਤੁਰੰਗੀ ਖੰਡ ਸੁਰੰਗ ਜੈ ਜੈ ਹੋ ਸੀਵਾ ਖਾਸਰ ਮਰਦਨ ਆਦ ਅਨਾਦ ਅਗਾਦ ਵਰੰਗ ਕੰਟਕਾ ਬਿਰਾਜੈ ਰੁਣ ਤੁਣ ਬਾਜੈ ਭ੍ਰਮ ਪੈ ਭਾਜੈ ਸੁਨਤ ਸੁਰੰਗ ਕੋਕਲ ਸੁਣ ਲਾਜੈ ਕਿਲ ਵਿਖ ਭਾਜੈ ਸੁਖ ਉਪਰਾਜੈ ਮਧੁਰੰਗ ਦੁਰਜਨ ਦਲ ਦੱਜੈ ਮਨ ਤਣ ਰਿਜੈ ਸਭੈ ਨ ਭਜੈ ਰੋ ਰਣੰ ਜੈ ਜੈ ਹੋਸੀ ਖਾਸਰ ਮਰਦਨ ਚੰਡ ਚਕਰਤਨ ਆਦ ਗੁਰੰ ਚਾਤਰੀ ਪਰਜੋਦਨ ਦੁਸ਼ਟ ਵਿਰੋਧਨ ਰੋਸ ਅਰੋਧਨ ਕਰੂਰ ਬ੍ਰਿਤੇ ਤੂਮ ਰਾਜ ਬਿਨੁਸਨ ਪ੍ਰਲੈ ਪਰਜੁਸਨ ਜਗ ਬਿਨੁਸਨ ਸੁਧ ਮਤੇ ਜਾਲ ਪਾ ਅੰਤੀ ਸਤਰ ਮਥੰਤੀ ਦੁਸ਼ਟ ਪ੍ਰਦਾਹਨ ਗਾੜ ਮਤੇ ਜੈ ਜੈ ਹੋ ਸੀਮਾ ਖਾਸਰ ਮਰਦਨ ਆਦ ਜੁਗਾਦ ਅਗਾਦ ਗਤੇ ਖਤਰੀਆਣ ਖਤੰਗੀ ਅਭੈ ਅਪੰਗੀ ਆਦ ਅਨੰਗੀ ਅਗਾਦ ਗਤੇ ਬ੍ਰਿੜਲਾਛ ਬਿਹੰਡਨ ਚਛਰ ਦੰਡਨ ਤੇਜ ਪ੍ਰਚੰਡਨ ਆਦ ਬ੍ਰਿਤੇ ਸੁਰ ਨਰ ਪਾਰਨ ਪਤਿਤ ਉਧਾਰਨ ਦੁਸ਼ਟ ਵਾਰਨ ਦੋ ਖਰੇ ਜੈ ਜੈ ਹੋ ਸੀਮਾ ਖਾਸੁਰ ਮਰਦਨ ਵਿਸ ਬਿਨਸਨ ਸ੍ਰਿਸ਼ਟ ਕਰੇ ਦਾਮਨੀ ਪ੍ਰਕਾਸੇ ਉਨਤ ਨਾਸੇ ਜੋਤ ਪ੍ਰਕਾਸੇ ਅਤੁਲ ਬਲੇ ਦਾਨਵੀ ਪ੍ਰਕਰਖਣ ਸਰਵਰ ਵਰਖਣ ਦੁਸ਼ਟ ਪਰਧਰਖਣ ਬਿਤਾਲ ਤਲੇ ਅਸ਼ਟਾਹਿਤ ਬਾਹਣ ਬੋਲ ਨਿਵਾਹਣ ਸੰਤ ਪਨਾਹਨ ਗੂੜ ਗਤੇ ਜੈ ਜੈ ਹੋ ਸੀਮਾ ਖਾਸੁਰ ਮਰਦਨ ਆਦਿ ਅਨਾਦਿ ਅਗਾਧ ਬ੍ਰਿਤੇ ਦੁਖ ਦੋਖ ਪ੍ਰਭਾਛਣ ਸੇਵਕ ਰਛਣ ਸੰਤ ਪਰਤਛਣ ਸੁਧ ਸਰੇ ਸਾਰੰਗ ਸੁਨਾਹੇ ਦੁਸ਼ਟ ਪਰਦਾਹੇ ਆਰਿ ਤਲ ਗਾਹੇ ਦੋਖ ਹਰੇ ਗੰਜਨ ਗੁਮਾਨੇ ਅਤੁਲ ਪ੍ਰਵਾਨੇ ਸੰਤ ਜਮਾਨੇ ਆਦ ਅੰਤੇ ਜੈ ਜੈ ਹੋ ਸੀਵਾ ਖਾਸੁਰ ਮਰਦਨ ਸਾਧ ਪ੍ਰਦਛਣ ਦੁਸ਼ਟ ਹੰਤੇ ਕਾਰਨ ਕਰੀਲੀ ਗਰਭ ਗਹੀਲੀ ਜੋਤ ਜਤੀਲੀ ਤੁੰਦ ਮਤੇ ਅਸ਼ਟਾਹਿਤ ਚਮਕਣ ਸ਼ਸਤਰ ਚਮਕਣ ਦਾਮਨ ਦਮਕਣ ਆਦ ਬ੍ਰਿਤੇ ਡੁਗ ਡੁਕੀ ਤਮੰਕੈ ਬਾਗ ਬਵੰਕੈ ਭੁਜਾ ਫਰੰਕੈ ਸੁਧ ਜਤੇ ਜੈ ਜੈ ਹੋ ਸੀਵਾ ਖਾਸਰ ਮਰਦਨ ਆ ਦੇ ਅਨਾਦ ਮਤੇ ਸੁਰ ਮਾਰਨ ਨਰਕ ਨਿਵਾਰਨ ਪਤਿਤ ਉਧਾਰਨ ਏਕ ਪਟੇ ਪਾਪ ਆਣ ਬਿਹੰਡਨ ਦੁਸ਼ਟ ਪ੍ਰਚੰਡਨ ਖੰਡ ਅਖੰਡਨ ਕਾਲ ਕਟੇ ਚੰਦਰਾਨਨ ਚਾਰੈ ਨਰਕ ਨਿਵਾਰੈ ਪਤਿਤ ਉਧਾਰੈ ਮੁੰਡ ਮਥੇ ਜੈ ਜੈ ਹੋ ਸੀਮਾ ਖਾਸਰ ਮਰਦਨ ਧੂਮਰ ਬਿਧੁੰਸਨ ਆਦ ਕਥੇ ਰਕਤਾਸੁਰ ਮਰਦਨ ਚੰਡ ਚ ਕਰਦਨ ਦਾਨ ਵਿਅਰਦਨ ਵਿਡਾਲ ਬਧੇ ਸਰ ਧਾਰ ਬਿਵਰਖਣ ਦੁਰਜਨ ਤਰਖਣ ਅਤੁਲ ਅਮਰਖਣ ਧਰਮ ਤੁਜੇ ਤੂੰ ਰਾਸ ਬਿਨ ਸਰੋਣਤ ਚੁੰਸਨ ਸੁੰਭ ਨਿਪਾਤ ਨਿਸੁੰਭ ਮਥੇ ਜੈ ਜੈ ਹੋ ਸੀਮਾ ਖਾਸਨ ਮਰਦਨ ਆਦ ਅਨੀਰ ਅਗਾਦ ਕਥੇ ਤਵ ਪ੍ਰਸਾਦ ਪਾਦਲੀ ਛੰਦ ਤੁਮ ਕਹੋ ਦੇ ਸਰਬ ਵਿਚਾਰ ਜਿਵ ਕੀਓ ਆਪ ਕਰਤੇ ਪਸਾਰ ਜਦ ਦਿਵਿਆ ਭੂਤ ਅਨਪੈ ਅਨੰਤ ਤਉ ਕਹੋ ਜਥਾ ਮਾਤ੍ਰੈਣ ਤੰਤ ਕਰਤਾ ਕਰੀਮ ਕਾਦਰ ਕਿਰਪਾਲ ਅਦਵੈ ਭੂਤ ਅਨਪੈ ਦਿਆਲ ਦਾਤਾ ਦੁਰੰਤ ਦੁਖ ਦੋਖ ਰਾਜੇ ਨੇਤ ਨੇ ਸਭ ਵੇਦ ਕਾਤ ਕਈ ਊਚ ਨੀਚ ਕੀਨੋ ਮਨਾਉ ਸਭ ਵਾਰ ਪਾਰ ਜਾ ਕੋ ਪ੍ਰਭਾਵ ਸਭ ਜੀਵ ਜੰਤ ਜਾਨੰਤ ਜਾਹਿ ਮਨ ਮੂੜ ਕਿਉ ਨਾ ਸੇਵੰਤ ਤਾਏ ਕਈ ਮੂੜ ਪੱਤਰ ਪੂਜਾ ਕਰੰਤ ਕਈ ਸਿੱਧ ਸਾਧ ਸੂਰੇ ਸਿਵੰਤ ਕਈ ਪਲਟ ਸੂਰ ਸਿਦਾ ਕਰਾਇ ਪ੍ਰਭ ਏਕ ਰੂਪ ਦਵੈ ਕਹਿ ਲਖਾਇ ਅਨਛਿਜ ਤੇਜ ਪੈ ਪ੍ਰਕਾਸ਼ ਦਾਤਾ ਤੁਰੰਤ ਅਦਵੈ ਅਨਾਸ ਸਭ ਰੋਗ ਸੋਗ ਤੇ ਰਾਤ ਰੂਪ ਭੈ ਅਕਾਲ ਅਛੈ ਸਰੂਪ ਕਰਨਾ ਨਿਧਾਨ ਕਾਮਲ ਕਿਰਪਾਲ ਦੁਖ ਦੋਖ ਹਰਤ ਦਾਤਾ ਦਿਆਲ ਅੰਜਨ ਬਹੀਨ ਅਨ ਪੰਜ ਨਾਦ ਜਲ ਥਲ ਪ੍ਰਭਾਉ ਸਰਬਤਰ ਸਾਥ ਜੇ ਜਾਤ ਪਾਤ ਨਹੀਂ ਭੇਦ ਪਰਮ ਜੇ ਰੰਗ ਰੂਪ ਨਹੀਂ ਏਕ ਧਰਮ ਜੇ ਸਤਰ ਮਿੱਤਰ ਤੂੰ ਏਕ ਸਾਰ ਛੈ ਸਰੂਪ ਅਬ ਚਲਿਆ ਪਾਰ ਜਾਨੀ ਨਾ ਜਾਏ ਜੇ ਰੂਪ ਰੇਖ ਕਹਿ ਬਾਸਤਾਸ ਕਹਿ ਕੌਣ ਭੇਖ ਕਹਿ ਨਾਮ ਤਾਸੈ ਕਵਣ ਜਾਤ ਜੇ ਸਤਰ ਮਿੱਤਰ ਨਹੀਂ ਪੁੱਤਰ ਭਰਾਤ ਕਰੁਣਾ ਨਿਧਾਨ ਕਾਰਨ ਸਰੂਪ ਜੇ ਚੱਕਰ ਚਿਹਨ ਨਹੀਂ ਰੰਗ ਰੂਪ ਜੇ ਖੇਦ ਭੇਦ ਨਹੀਂ ਕਰਮ ਕਾਲ ਸਭ ਜੀਵ ਜੰਤ ਕੀ ਕਰਤ ਪਾਲ ਉਰਧੰ ਬਿਰਾਤ ਸਿੱਧੰ ਸਰੂਪ ਬੁੱਧੰ ਅਪਾਲ ਜੁਧੰ ਅਨੂਪ ਜੇ ਰੂਪ ਰੇਖ ਨਹੀਂ ਰੰਗ ਰਾਗ ਅਨਛਿਜ ਤੇਜ ਅਨਪਿਜ ਦਾਗ ਜਲ ਥਮ ਹੀ ਬਨ ਤਨ ਦੁਰੰਤ ਜੇ ਨੇਦ ਨੇਦ ਨਿਸ ਦਿਨ ਉਚਰੰਤ ਪਾਇਓ ਨਾ ਜਾਏ ਜੇ ਪੈਰ ਪਾਰ ਦੀਨਾਨ ਦੋਖ ਤਾ ਉਦਾਰ ਕਈ ਕੋਟ ਇੰਦਰ ਜੇ ਪਾਨ ਹਾਰ ਕਈ ਕੋਟ ਰੁਦਰ ਜੁਗ ਯਾਦਵਾਰ ਕਈ ਵੇਦ ਵਿਆਸ ਬ੍ਰਹਮਾ ਅਨੰਤ ਜੇ ਨੇਤ ਨੇਤ ਨਿਸ ਦਿਨ ਉਚਰੰਤ ਤੋ ਪ੍ਰਸਾਦ ਸਵਈਏ ਦੀਨਨ ਕੀ ਪ੍ਰਤਿਪਾਲ ਕਰੈ ਨਿਤ ਸੰਤੋ ਵਾਰਗ ਨੀਮਨ ਗਾਰੈ ਪਛ ਪਸੂ ਨਗ ਨਾਗ ਨਰਾਧਵ ਸਰਬ ਸਮੈ ਸਭ ਕੋ ਪ੍ਰਤਿਪਾਰੈ ਪੂਖਤ ਹੈ ਜਲ ਮੈ ਥਲ ਮੈ ਪਲ ਮੈ ਕਲ ਕੇ ਨਹੀਂ ਕਰਮ ਵਿਚਾਰੈ ਦੀਨ ਦਇਆਲ ਦਇਆ ਨਿਜ ਦੋਖਨ ਦੇਖਤ ਹੈ ਪਰ ਦੇਤ ਨਾ ਹਾਰੈ ਦਾਹਤ ਹੈ ਦੁਖ ਦੋਖਨ ਕੋ ਦਲ ਦੁਜਨ ਕੇ ਪਲ ਮੈ ਦਲ ਡਾਰੈ ਖੰਡ ਅਖੰਡ ਪ੍ਰਚੰਡ ਪ੍ਰਹਾਰਨ ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰੈ ਪਾਰ ਨਾ ਪਾਇ ਸਕੈ ਪਦਮਾਪਤੀ ਵੇਦ ਕਤੇਬ ਅਭੇਦ ਉਚਾਰੈ ਰੋਜ ਹੀ ਰਾਜ ਬਿਲੋਕਤ ਰਾਜਕ ਰੋਖ ਰੂਹਾਨ ਕੀ ਰੋਜੀ ਨਾ ਟਾਰੈ ਕੀਟ ਪਤੰਗ ਕੁਰੰਗ ਭੁਜੰਗਮ ਭੂਤ ਭਵੇਖ ਭਵਾਨ ਬਨਾਏ ਦੇਵ ਅਦੇਵ ਖਪੇ ਅੰਮੇਵ ਨਾ ਭੇਵ ਲਖਿਓ ਪ੍ਰਮ ਸਿਓ ਪਰਮਾਏ ਵੇਦ ਪੁਰਾਣ ਕਿਤੇਬ ਕੁਰਾਨ ਹਸੇਬ ਥਕੇ ਕਰ ਹਾਥ ਨਾ ਆਏ ਪੂਰਨ ਪ੍ਰੇਮ ਪ੍ਰਭਾਵ ਬਿਨਾ ਪਤਿ ਸਿਓ ਕਿਨ ਸ੍ਰੀ ਪਦਮਾਪਤੀ ਪਾਏ ਆਦਿ ਅਨੰਤ ਅਗਾਧ ਅਦਵੈਕ ਸੋ ਭੂਤ ਭਵਿਖ ਭਵਾਨ ਭੈ ਹੈ ਅੰਤ ਬਿਹੀਨ ਆਤਮ ਆਪ ਅਦਾਗ ਅਦੋਖ ਅਛਿਦਰ ਅਛੈ ਹੈ ਲੋਗਨ ਕੇ ਕਰਤਾ ਹਰਤਾ ਜਲ ਮੈ ਥਲ ਮੈ ਭਰਤਾ ਪ੍ਰਭ ਵੈ ਹੈ ਦੀਨ ਦਇਆਲ ਦਇਆ ਕਰ ਸ੍ਰੀ ਪਤੇ ਸੁੰਦਰ ਸ੍ਰੀ ਪਦਮਾਪਤੀ ਹੈ ਕਾਮਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਭੈ ਹੈ ਦੇਹ ਵਿਹੀਨ ਸਨੇਹ ਸਭੋ ਤਨ ਨੇਹ ਬਿਰਖਤਾ ਗੇ ਅਛੈ ਹੈ ਜਾਨ ਕੋ ਦੇਤ ਅਜਾਨ ਕੋ ਦੇਤ ਜ਼ਮੀਨ ਕੋ ਦੇਤ ਜਮਾਨ ਕੋ ਦੈ ਹੈ ਕਾਹੇ ਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸ੍ਰੀ ਪਦਮਾਪ ਦਿਲੈ ਹੈ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ ਸਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨ ਲਾਗਨ ਪਾਵੈ ਰਾਖਤ ਹੈ ਆਪਣੋ ਕਰਦੈ ਕਰ ਪਾਪ ਸੰਭੂ ਨ ਭੇਟਨ ਪਾਵੈ ਔਰ ਕੀ ਬਾਤ ਕਹਾ ਕਹ ਤੋ ਸੋ ਸੋ ਪੇਟੀ ਕੇ ਪਟ ਬੀਜ ਬਚਾਵੈ ਜਚ ਭੁਜੰਗ ਸੋ ਦਾਨਵ ਦੇਵ ਭੇਵ ਤੁਮੈ ਸਭ ਹੀ ਕਰ ਧਿਆਵੈ ਭੂਮ ਆਕਾਸ ਪਤਾਲ ਰਸਾਤਲ ਜਚ ਭੁਜੰਗ ਸਭੈ ਸਿਰ ਨਿਆਵੈ पाए सकै नी पार प्रवाहु को नेत ही नेता वेद बतावै खोज थके सब ही खुजिया सुरहार परे हरि हाथ न आवै नारद से चतुरानन से रुमनारिख से सब हूँ मिल गायो वेद कतेव ना पेद लख्यो सब हार परे हरि हाथ न आयो पाए सकै नहीं पारू मापति सिद्ध सनाथ सनंतन त्यायो ਧਿਆਨ ਤਰੋ ਤੇ ਕੋ ਮਨ ਮਹਿ ਜੇ ਕੋ ਅਮਿਤੋ ਸਵੈ ਜਗ ਛਾਇਓ ਵੇਦ ਪੁਰਾਨ ਕਤੇਵ ਕੁਰਾਨ ਭੇਦ ਨਿਰਪਾਨ ਸਵੈ ਪਧਿਆਰੇ ਭੇਦ ਨਾ ਪਾਇ ਸਕਿਓ ਅਨ ਭੇਦ ਕੋ ਖੇਦ ਤਖੈ ਅਨਛੇਦ ਪੁਕਾਰੇ ਰਾਗ ਨਾ ਰੂਪ ਨਾ ਰੇਖ ਨਾ ਰੰਗ ਨਾ ਸਾਖ ਨਾ ਸੋਗ ਨਾ ਸੰਗ ਤਿਹਾਰੇ ਆਦ ਅਨਾਦ ਅਗਾਦ ਅਭੇਖ ਅਦਵੈਖ ਜਪਿਓ ਤਿਨਹੀ ਕੁਲ ਤਾਰੇ ਤੀਰਥ ਕੋਟ ਕੀਏ ਇਸਨਾਨ ਦੀਏ ਬਹੁਦਾਨ ਮਹਾਬ੍ਰਤ ਧਾਰੇ ਦੇਸ ਫਿਰਿਓ ਕਰ ਭੇਸ ਤਪੋ ਤਨ ਕੇਸ ਤਰੇ ਨਾ ਮਿਲੇ ਹਰਿ ਪਿਆਰੇ ਆਸਨ ਕੋਟ ਕਰੇ ਅਸ਼ਟਾਂਗ ਤਰੇ ਬਹੁ ਨਿਆਸ ਕਰੇ ਮੁਖ ਕਾਰੇ ਦੀਨ ਦਇਆਲ ਅਕਾਲ ਭਜੇ ਬਿਨ ਅੰਤ ਕੋ ਅੰਤ ਕੇ ਤਾਮ ਸਿਧਾਰੇ ਤਵ ਪ੍ਰਸਾਦ ਕਿਵਿਤ ਅਤਰ ਕੇ ਚਲਈਆ ਛਿਤ ਛਤਰ ਕੇ ਧਰਈਆ ਛਤਰ ਧਾਰਿਓ ਕੇ ਛਲਈਆ ਮਹਾ ਸਤਰਨ ਕੇ ਸਾਲ ਹੈ ਦਾਨ ਕੇ ਦਵਈਆ ਮਹਾ ਮਾਨ ਕੇ ਵਢਈਆ ਅਵਸਾਨ ਕੇ ਦਵਈਆ ਹੈ ਕਟਈਆ ਜਮ ਜਾਲ ਹੈ ਜੁੱਧ ਕੇ ਜਤਈਆ ਵਿਰੁੱਧ ਕੇ ਮਟਈਆ ਮਹਾ ਬੁੱਧ ਕੇ ਦਵਈਆ ਮਹਾ ਮਾਨ ਹੂ ਕੇ ਮਾਨ ਹੈ ਗਿਆਨ ਹੂ ਕੇ ਗਿਆਤਾ ਮਹਾ ਦਾ ਕੇ ਦਾਤਾ ਦੇਵ ਕਾਲ ਹੂ ਕੇ ਕਾਲ ਮਹਾ ਕਾਲ ਹੂ ਕੇ ਕਾਲ ਹੈ ਪੂਰਬੀ ਨ ਪਾਰ ਪਾਵੇ ਹਿੰਗਲਾ ਹਿਮਾਲਾ ਤਿਆਵੇ ਗੋਰ ਗਰਦੇ ਜੀ ਗੁਣ ਗਾਵੇ ਤੇਰੇ ਨਾਮ ਹੈ ਜੋਗੀ ਜੋਗ ਸਾਧੈ ਪਉਣ ਸਾਧਨਾ ਕਤੇਕ ਬਾਧੈ ਆਰਬ ਕੇ ਆਰਬੀ ਅਰਾਧੈ ਤੇਰੇ ਨਾਮ ਹੈ फरा के फिरंगी मान कंधारी कुरेसी जाना पश्चिम के पश्चिमी पछाना निज काम है मरहट्टा मघेले तेरी मानसो तपस्या कर दिल वैत लंगी पहचाना धर्म धाम है बंग के बंगाली फिर हंग के फिरंगा वाली दिल्ली के दिलवाली तेरी आज्ञा में चलत है ਰੋ ਕੇ ਰੋਹੇਲੇ ਮਾਗ ਦੇਸ ਕੇ ਮਘੇਲੇ ਵੀਰ ਸੀ ਬੰਦੇਲੇ ਪਾਪ ਪੁੰਜ ਕੋ ਮਲਤ ਹੈ ਗੋਖਾ ਗੁਨ ਗਾਵੇ ਚੀਨ ਮਚੀਨ ਕੇ ਸੀਸ ਨਿਆਵੇ ਦਿਵਤੀ ਤੇ ਆਏ ਦੋਖ ਦੇਹ ਕੇ ਦਲਤ ਹੈ ਜਿਨੈ ਤੋਹੇ ਧਿਆਇਓ ਤਿਨੈ ਪੂਰਨ ਪ੍ਰਤਾਪ ਪਾਇਓ ਸਰਬ ਧਨ ਤਾਮ ਫਲ ਫੂਰ ਸੋ ਫਲਤ ਹੈ ਦੇਵ ਦੇਵਤਾਨ ਕੋ ਸੁਰੇਸ਼ ਦਾਨਵਾਨ ਕੋ ਮਹੇਸ਼ ਗੰਗ ਧਾਨ ਕੋ ਅਭੇਸ ਕਹੀਆ ਤੁਹੈ ਰੰਗ ਮੈਂ ਰੰਗੀਨ ਰਾਗ ਰੂਪ ਮੈਂ ਪ੍ਰਵੀਨ ਔਰ ਕਾਹੂ ਪੈ ਨਾ ਦੀਨ ਸਾਧ ਅਧੀਨ ਕਹੀਆ ਤੁਹੈ ਪਾਈਐ ਨਾ ਪਾਰ ਤੇਜ ਪੁੰਜ ਮੈਂ ਅਪਾਰ ਸਰਬ ਵਿਦਿਆ ਕੇ ਉਦਾਰ ਹੈ ਅਪਾਰ ਕਹੀਆ ਤੁਹੈ ਹਾਥੀ ਕੀ ਚਿੰਘਾਰ ਪਲ ਪਾਛੈ ਪਹੁੰਚਤ ਤਾਹੇ ਚੀਟੀ ਕੀ ਪੁਕਾਰ ਪਹਿਲੇ ਹੀ ਸੁਨਿਆ ਤੁਹੈ ਕੀਤੇ ਇੰਦਰ ਦਵਾਰ ਕੀਤੇ ਬ੍ਰਹਮਾ ਮੁਖ ਚਾਰ ਕੀਤੇ ਕ੍ਰਿਸ਼ਨਾ ਅਵਤਾਰ ਕੀਤੇ ਰਾਮ ਕਹੀਆ ਤੁਹੈ ਕੇਤੇ ਸਾਸ ਰਾਸੀ ਕੇਤੇ ਸੂਰਜ ਪ੍ਰਕਾਸੀ ਕੇਤੇ ਮੁੰਡਿਆ ਉਦਾਸੀ ਜੋਗ ਦਵਾਰ ਦਹੀਆ ਤੋਐ ਕੇਤੇ ਮਹਾਦੀਨ ਕੇਤੇ ਵਿਆਸੇ ਪ੍ਰਵੀਨ ਕੇਤੇ ਕੁਮੇਰ ਕੁਲੀਨ ਕੇਤੇ ਜਛ ਕਹੀਆ ਤੋਐ ਕਰਤੇ ਹੈ ਵਿਚਾਰ ਪੈ ਨਾ ਪੂਰਨ ਕੋ ਪਾਵੈ ਪਾਰ ਤਾਹੀ ਤੇ ਅਪਾਰ ਨਿਰਾਧਾਰ ਲਹੀਆ ਤੋਐ ਪੂਰਨ ਅਵਤਾਰ ਨਿਰਾਧਾਰ ਹੈ ਨਾ ਪਾਰਾਵਾਰ ਪਾਈਐ ਨਾ ਪਾਰ ਪੈ ਅਪਾਰ ਕਹਿ ਬਖਾਨੀਐ ਅਦਵੈ ਅਬਨਾਸੀ ਪਰਮ ਪੂਰਨ ਪ੍ਰਕਾਸੀ ਮਹਾਰੂਪ ਹੂੰ ਕੇ ਰਾਸੀ ਹੈ ਅਨਾਸੀ ਕਹਿ ਕਹਿ ਮਾਨਿਐ ਜੰਤਰ ਹੂ ਨਾ ਜਾਤ ਜਾ ਕੀ ਬਾਪ ਹੂ ਨਾ ਮਾਇਤਾ ਕੀ ਪੂਰਨ ਪ੍ਰਭਾ ਕੀ ਸੋ ਛਟਾ ਕੈ ਅਨੁਮਾਨੀਐ ਤੇਜ ਹੂ ਕੋ ਤੰਤਰ ਹੈ ਕੇ ਰਾਜ ਸੀ ਕੋ ਜੰਤਰ ਹੈ ਕੇ ਮੋਹਨੀ ਕੋ ਮੰਤਰ ਹੈ ਨਿਜੰਤਰ ਕਹਿ ਕਹਿ ਜਾਨੀਐ ਤੇਜ ਹੂ ਕੋ ਤਾਰ ਹੈ ਕੇ ਰਾਜ ਸੀ ਕੋ ਸਾਰ ਹੈ ਕੇ ਸੁਧਤਾ ਕੋ ਘਰ ਹੈ ਕੇ ਸਿਧਤਾ ਕੀ ਸਾਰ ਹੈ कामना की खान है के साधना की शान है विरक्तता की मान है के बुद्ध को उदार है सुंदर स्वरूप है के कूपन को भूप है के रूप हूँ को रूप है कुमत को प्रहार है दीनन को दाता है गरीमन को गारक है साधन को रक्षक है गुणन को पार है सिद्ध को स्वरूप है के बुद्ध को विभूत है के क्रुद्ध को अभूत है के अक्षय अविनाशी है काम को कुनिंदा है के खूबी को दहिंदा है गनीमन गरिंदा है के तेज को प्रकाशी है काल हु के काल है कि सत्रन के साल है के मित्रन को पोखत है के वृद्धता की बासी है योग हु को जंत्र है के तेज हु को तंत्र है के मोहिनी को मंत्र है के पूर्ण प्रकाशी है रूप को निवास है के बुद्ध को प्रकाश है के सिद्धता को वास है के बुद्धू को घर है देवन को देव है के निरंजन अभेव है अदेवन को देव है के शुद्धता को सार है जान को बचैया है मान को दवैया है जमजाल को कटैया है के कामना को कर है तेज को प्रचंड है अखंडन को खंड है महीपन को मंड है के स्त्री है नानार है ਵਿਸ਼ਵ ਕੋ ਪਰਨ ਹੈ ਕਿ ਅਪਦਾ ਕੋ ਹਰਨ ਹੈ ਕਿ ਸੁਖ ਕੋ ਕਰਨ ਹੈ ਕਿ ਤੇਜ ਕੋ ਪ੍ਰਕਾਸ਼ ਹੈ ਪਾਈਐ ਨ ਪਾਰ ਪਾਰਾ ਵਾਰ ਹੂੰ ਕੋ ਪਾਰ ਜਾ ਕੋ ਕੀਜਤ ਵਿਚਾਰ ਸੋ ਵਿਚਾਰ ਕੋ ਨਿਵਾਸ ਹੈ ਹਿੰਗਲਾ ਹਿਮਾਲੈ ਗਾਵੈ ਹਵਸੀ ਹਲੱਬੀ ਤਿਆਵੈ ਪੂਰਬੀ ਨ ਪਾਰ ਪਾਵੈ ਆਸਾ ਤੇ ਅਨਾਸ ਹੈ ਦੇਵਨ ਕੋ ਦੇਵ ਮਹਾਦੇਵ ਹੂੰ ਕੇ ਦੇਵ ਹੈ ਨਿਰੰਜਨ ਅਪੇਵ ਨਾਥ ਅਦਵੈ ਅਬਨਾਸ ਹੈ ਅੰਜਨ ਵਿਹੀਨ ਹੈ ਨਿਰੰਜਨ ਪ੍ਰਵੀਨ ਹੈ ਕੇ ਸੇਵਕ ਅਧੀਨ ਹੈ ਕਟਈਆ ਜਮ ਜਾਲ ਕੇ ਦੇਵਨ ਕੇ ਦੇਵ ਮਹਾਦੇਵ ਹੂ ਕੇ ਦੇਵਨਾਦ ਭੂਮ ਕੇ ਪੁਜਈਆ ਹੈ ਮੁਹਈਆ ਮਾ ਬਾਲ ਕੇ ਰਾਜਨ ਕੇ ਰਾਜਾ ਮਹਾ ਸਾਜ ਹੂ ਕੇ ਸਾਜਾ ਮਹਾ ਜੋਗ ਹੂ ਕੇ ਜੋਗ ਹੈ ਧਰਈਆ ਦ੍ਰਮ ਛਾਲ ਕੇ ਕਾਮਨਾ ਕੇ ਕਰ ਹੈ ਕੁਬੁੱਧਤਾ ਕੋ ਹਾਰ ਹੈ ਕੇ ਸਿੱਧਤਾ ਕੇ ਸਾਥੀ ਹੈ ਕੇ ਕਾਲ ਹੈ ਕੁਚਾਲ ਕੇ ਛੀਰ ਕੈਸੀ ਛੀਰਾ ਵਦ ਛਾਜ ਕੈਸੀ ਛਤਰਾ ਨੇਰ ਛਪਾ ਕਰ ਕੈਸੀ ਛਬ ਕਾਲ ਇੰਦਰੀ ਕੇ ਕੂਲ ਕੇ ਹੰਸਨੀ ਸੀ ਸਿਆ ਨੂੰ ਹੀਰਾ ਸੀ ਹੁਸੈਨਾਬਾਦ ਗੰਗਾ ਕੈਸੀ ਧਾਰ ਚਲੀ ਸਾਤੋ ਸਿੰਧ ਰੂਲ ਕੇ ਪਾਰਾ ਸੀ ਪਲਾਉ ਗੜ ਰੂਪਾ ਕੈਸੀ ਰਾਮਪੁਰ ਸੋਰਾ ਸੀ ਸੁਰੰਗਾਬਾਦ ਨੀਕੇ ਰਹੀ ਝੂਲ ਕੇ ਚੰਪਾ ਸੀ ਚੰਦੇਰੀ ਕੋਟ ਚਾਂਦਨੀ ਸੀ ਚਾਂਦਾਗੜ ਕੀਰਤੇ ਤਿਹਾਰੀ ਰਹੀ ਮਾਲਤੀ ਸੀ ਫੂਲ ਕੇ ਫਟਕ ਸੀ ਕੈਲਾਸ ਕਮਾਉ ਗੜ ਕਾਂਸੀਪੁਰ ਸੀਸਾ ਸੀ ਸਰੰਗਾਬਾਦ ਨੀਕੇ ਸੋਹੀਆ ਤੋ ਹੈ ਹਿਮਾਸੀ ਹਿਮਾਲੈ ਹਰ ਹਾਰ ਸੀ ਹਲੱਬਾ ਨੇਰ ਹੰਸ ਕੈਸੀ ਹਾਜੀਪੁਰ ਦੇਖੇ ਮੋਈਆ ਤੋ ਹੈ ਚੰਦਨ ਸੀ ਚੰਪਾਵਤੀ ਚੰਦਰਮਾ ਸੀ ਚੰਦਰਾਗਿਰ ਚਾਂਦਨੀ ਸੀ ਚਾਂਦਾਗੜ ਜੌਨ ਜੋਹੀਆ ਤੋ ਹੈ ਗੰਗਾ ਸੰਗ ਗੰਗ ਧਾਰ ਬਕਾਨ ਸੀ ਬਲੰਦਾਬਾਦ ਕੀਰਤਿ ਤਿਹਾਰੀ ਕੀ ਉਜਿਆਰੀ ਸੋਹੀਆ ਤੋ ਹੈ ਫਰਾਸੀ ਫਿਰੰਗੀ ਫਰਾਸੀਸ ਕੇ ਦੁਰੰਗੀ ਮਕਰਾਨ ਕੇ ਮਿਰਦੰਗੀ ਤੇਰੇ ਗੀਤ ਗਾਈ ਜਤ ਹੈ ਪਖਰੀ ਕੰਧਾਰੀ ਗੋਰ ਗਖਰੀ ਗਿਰਦੇ ਜਾਚਾਰੀ ਪੌਣ ਕੇ ਆਹਾਰੀ ਤੇਰੋ ਨਾਮ ਧਿਆਈ ਜਤ ਹੈ ਪੂਰਬ ਪਲਾਉ ਕਾਮ ਰੂਪ ਓ ਕਮਾਉ ਸਰਬ ਠੌਰ ਮੈਂ ਵਿਰਾਜੈ ਜਹਾ ਜਹਾ ਜਾਈ ਆ ਹੈ ਪੂਰਨ ਪ੍ਰਤਾਪੀ ਜੰਤਰ ਮੰਤਰ ਤੇ ਅਤਾਪੀ ਨਾਥ ਕੀਰਤ ਤਿਹਾਰੀ ਕੋ ਨਾ ਪਾਰ ਪਾਈ ਆ ਹੈ ਕੋ ਪ੍ਰਸਾਦ ਪਾਧੜੀ ਛੰਦ ਅਦਵੈ ਅਨਾਸ ਅਡੋਲ ਅਦਵੈ ਅਨੰਤ ਉਪਮਾ ਤੋਰ ਅਛੈ ਸਰੂਪ ਅਭਿਅਕਤ ਨਾਥ ਆਜਾਨ ਬਾਹੋ ਸਰਬਾ ਪ੍ਰਮਾਤ ਜਹ ਤਾ ਮਹੀਪ ਬਨ ਤਨ ਫੁਰ ਫੁੱਲ ਸੋ ਭਾਵ ਸੰਤ ਜਹ ਤਾ ਪ੍ਰਡੋਲ ਬਨ ਤਨ ਦੁਰੰਤ ਖਗ ਮ੍ਰਿਗ ਮਹਾਨ ਜਹ ਤਾ ਪ੍ਰਫੁੱਲ ਸੁੰਦਰ ਸੁਜਾਨ ਫੁੱਲ ਤੰਗ ਪ੍ਰਫੁੱਲ ਲਹਿ ਲੈਤ ਮੋਰ ਸਿਰ ਟੁਰੈ ਜਾਨ ਮਨ ਮਥਾ ਚੌਰ ਕੁਜਰਤ ਕਮਾਲ ਰਾਜ ਕਰੀਮ ਕਰਨਾ ਨਿਧਾਨ ਕਾਮਲ ਕਰੀਮ ਜਹਾ ਤਾ ਬਿਲੋਕ ਤਾ ਤਾ ਪਰਸੋਹ ਆ ਜਾਨੋ ਬਾਹੋ ਅਮਿਤੋ ਜਮੋਹ ਰੋਸੰ ਬਿਰਾਤ ਕਰੁਣਾ ਨਿਧਾਨ ਜਹਾ ਤਾ ਵਰਫੁੱਲ ਸੁੰਦਰ ਸੁਜਾਨ ਬਣ ਤਨ ਮਹੀਪ ਜਲ ਥਲ ਮਹਾਨ ਜਹ ਤਾ ਪਰਸੋਹ ਕਰੁਣਾ ਨਿਧਾਨ ਜਗ ਮਗਤ ਤੇਜ ਪੂਰਨ ਪ੍ਰਤਾਪ ਅੰਬਰ ਜਮੀਨ ਜਿਹ ਜਪਤ ਜਾਪ ਸਾਤੋ ਆਕਾਸ ਸਾਤੋ ਅਵਤਾਰ ਬਿਥਰਿਓ ਅਦਿਸ਼ਟ ਜਿਹ ਕਰਮ ਜਾਰ ਉਸਤ ਸੰਪੂਰਨੰ